ਸ਼ਲੋਕ ਨਨ ਘਾਲੇ ਸਭ ਦਿਵਸ ਸਾਸ ਮੈਂ ਵੜਨ ਘਟਨ ਤਿਲ ਸਾਸ ਹੁਣ ਇਹ ਵੀ ਗੱਲ ਵੇ ਉਹਨਾਂ ਗ੍ਰੰਥਾਂ 'ਚ ਲਿਖੀ ਹੋਈ ਹੈ ਕਹਿੰਦੇ ਭੁੱਖੇ ਜਿਹੜੇ ਸਭ ਇਹ ਵੀ ਪੰਕਤੀ ਉਹਦੇ ਵਿੱਚੋਂ ਹੀ ਨੇ ਨਾਲੇ ਉੱਥੇ ਤੁਸੀਂ ਇਹ ਲੱਗਦੇ ਹੋ ਵੀ ਗਿਣ ਕੇ ਆਏ ਹੋਏ ਨੇ ਸਾਸ ਤੇ ਬੰਦ ਘਟ ਨਹੀਂ ਸਕਦੇ ਫਿਰ ਤੁਸੀਂ ਉਮਰ ਘਟਾਉਣ ਵਾਸਤੇ ਜਿਹੜੇ ਆ ਕਰਦੇ ਹੋ ਪਖੰਡਵਾਦ ਇਹ ਫਿਰ ਕਾਤੇ ਕਰਦੇ ਹੋ ਨਾਲੇ ਦਾ ਕਹਿ ਇਹ ਮੰਨ ਰਹੇ ਹੋ ਵੀ ਕਿਤੇ ਨਹੀਂ ਘਟਦਾ ਵੱਧਾ ਉਮਰਦਾ ਗਿਣ ਕੇ ਆਏ ਨੇ ਸਾਰੇ ਸਭ ਦਿਵਸ ਸਾਥ ਦਿਵਸ ਕਿਆ ਸਾਥ ਵੀ ਗਿਣ ਕੇ ਆਏ ਹੋਏ ਨੇ ਉਹ ਜਿਹੜਾ ਅਖੀਲਾ ਦਿਨ ਉਹਦਾ ਤਾਂ ਸਾਰੇ ਗੱਡੇ ਨੇ ਵੀ ਇੰਨੇ ਸਾਹ ਲੈਣੇ ਨੇ ਇੰਨੇ ਬਾਕੀ ਦਾ ਦਿਨ ਪੂਰੇ ਹੋ ਗਏ ਤਾਂ ਸਾਹ ਰਹਿ ਜਾਂਦੇ ਨੇ ਪਿੱਛੇ ਤਾਂ ਨਹੀਂ ਬੜਨ ਘਟਣ ਤੇਰੇ ਸਾਲ ਤੇਰੇ ਸਾਲ ਵੱਧੇ ਘਟਦੇ ਨਹੀਂ ਇਹ ਵੀ ਤੁਸੀਂ ਮੰਨਦੇ ਹੋ ਫਿਰ ਤੁਸੀਂ ਕਹਿੰਦੇ ਉਮਰ ਵਧਾਉਣੀ ਹੈ ਜੀਵਨ ਲੋੜੈ ਭਰਮ ਮੋਹ ਨਾਨਕ ਤੇ ਉਗਵਾਰ ਤੇ ਤੁਸੀਂ ਮੂਰਖ ਨਹੀਂ ਤਾਂ ਹੋਰ ਕੀ ਹੋ ਗਵਾਰ ਨਹੀਂ ਤਾਂ ਹੋਰ ਕੀ ਜੀਵਨ ਲੋੜੈ ਭਰਮ ਮੋਹ ਭਰਮ ਮੋਹ ਜੇ ਫਸ ਗਿਆ ਹੁਣ ਕਹਿੰਦੇ ਉਮਰ ਵਧਾਉਣੀ ਹੈ ਉਮਰ ਵੱਧ ਕੇ ਵੇ ਜਾਊਗੀ ਨਾਲੇ ਮੰਨਦੇ ਉੱਥੇ ਤੁਹਾਡੇ ਗ੍ਰੰਥਾਂ 'ਚ ਇਹ ਲਿਖਿਆ ਉਹ ਵੀ ਮੰਨੀ ਜਾਂਦੇ ਹੋ ਵੀ ਕਰੀ ਜਾਂਦੇ ਇੱਥੇ ਹੁਕਮ ਦਾ ਵਿਰੋਧ ਕਰਦੇ ਹੋ ਤੁਸੀਂ ਮੰਨੀ ਨਹੀਂ ਉਹ ਗੱਲ ਉਹ ਗੱਲ ਤੇ ਸ਼ੰਕਾ ਕਰ ਲਈ ਸਾਲਾਂ ਦੀ ਹਾਂ ਉਹ ਆਪਣੇ ਧਰਮ ਤੇ ਸ਼ੰਕਾ ਕਰੀ ਖੜੇ ਹੋ ਅੱਧਾ ਤੇ ਹਿੰਦੂ ਮਤ ਧਰਮ ਤੇ ਸ਼ੰਕਾ ਕਰੀ ਖੜਾ ਤਾਂ ਕਿ ਹਿੰਦੂ ਅੰਨਾ ਅੰਨਾ ਤਾਂ ਜੋ ਕੁਝ ਲਿਖਿਆ ਉਹਦੇ ਤੇ ਸ਼ੰਕਾ ਕਰੀ ਖੜਾ ਸਿੱਖ ਵੀ ਹਿੰਦੂ ਤਾਂ ਹੋ ਗਿਆ ਜੋ ਕੁਝ ਗੁਰਬਾਣੀ ਦੇ ਤੇ ਸ਼ੰਕਾ ਕਰੀ ਖੜਾ ਜਿਹੜਾ ਆਪਣੇ ਧਰਮ ਦੇ ਖਿਲਾਫ ਹੋ ਜਵੇ ਉਹਦੇ ਤੇ ਸ਼ੰਕਾ ਖੜੀ ਕਰਕੇ ਉਹਦੇ ਖਿਲਾਫ ਆਚਰਣ ਆਪਣਾ ਹੋ ਜਾਏ ਉਹਨਾਂ ਹੀ ਮੁਸਲਮਾਨ ਨੇ ਸ਼ੰਕਾ ਨਹੀਂ ਕੀਤੀ ਮੁਸਲਮਾਨ ਕੋ ਗਿਆਨ ਹੈ ਉਹਨਾਂ ਦੇ ਧਰਮ ਵਿੱਚ ਗਿਆਨ ਹੈ ਅਧੂਰਾ ਗਿਆਨ ਹੈ ਕਾਣਾ ਤਾਂ ਕੇ ਉਹਦੇ ਗ੍ਰੰਥ 'ਚ ਕਮੀ ਹੈ ਆਤਮਾ ਬਾਰੇ ਗਿਆਨ ਨਹੀਂ ਦੱਸਿਆ ਕਮੀ ਉੱਥੇ ਕਦੋਂ ਕਦੋਂ ਨੇ ਮੂਰਤੀ ਤੇ ਨਹੀਂ ਬੋਲਦੇ ਆਦਮੀ ਨੂੰ ਤਾਂ ਨਹੀਂ ਸਰੀਰ ਨੂੰ ਤਾਂ ਨਹੀਂ ਬੋਲਦੇ ਇਹਨਾਂ ਦਾ ਇਹਨਾਂ ਦਾ ਬਿਲਕੁਲ ਕੋਈ ਪਹੁੰਚੀ ਸਭ ਦਾ ਗਣ ਕਾਨੇ ਇਹਨਾਂ ਦਾ ਫੱਟੀਓ ਪਹੁੰਚੀ ਸਭ ਦਾ ਅਸਲ ਸਿੱਖ ਕਾਨੂੰਨ ਸੀ ਇਹ ਜਿਹੜੇ ਅੱਜ ਸਿੱਖ ਨੇ ਜਿਹੜੇ ਅਸਲ ਸਿੱਖ ਸੀ ਉਹ ਤਾਂ ਉਦੋਂ ਹੀ ਖਤਮ ਕਰ ਜਦ 80 ਰੁਪਏ 25 ਰੁਪਏ ਕਹਿੰਦੇ ਮੁੱਲ ਪੈਂਦਾ ਸੀ ਤਾਂ 5 ਰੁਪਏ ਸਰਦਾ ਖਤਮ ਹੋ ਸਿੱਖ ਨਹੀਂ ਕੋਈ ਰਹੇ ਉਹ ਤੋਂ ਬਾਅਦ ਵਾਲੇ ਜਿਹੜੇ ਸਿੱਖ ਰਹੇ ਇਹ ਤਾਂ ਹਿੰਦੂ ਨੇ ਅਸਲ ਚ ਕੱਚੇ ਪੱਕੇ ਜੇ ਸੀ ਇਹ ਬੜੀ ਮੋਟੀ ਗੱਲ ਅਲ ਵਿਚਾਰਾ ਜੀ ਇਹ ਤਾਂ ਹੁਣ ਗੁਰਬਾਣੀ ਹੈਗੀ ਸਾਡੇ ਕੋਲ ਹੁਣ ਸ਼ਰਧਾਵਾਨ ਉਹ ਸੀਗੇ ਪੂਰੀ ਸਮਝ ਨਹੀਂ ਸੀ ਉਹਨਾਂ ਵਿੱਚੋਂ ਵੀ ਹੁਣ ਪੈਦਾ ਹੋਣਗੇ ਜਾਂ ਫਿਰ ਜਿਹੜੇ ਸ਼ਹੀਦ ਹੋਗੇ ਉਹ ਦੁਬਾਰਾ ਜਨਮ ਲੈਣਗੇ ਸ਼ਹੀਦ ਹੋਗੇ ਗੁਰਬਾਣੀ ਦੀ ਸੋਚੀ ਨਹੀਂ ਸੀ ਸਰੀਰ ਤਾਂ ਦੇਤਾ ਗੁਰੂ ਘਰ ਨੂੰ ਪਰ ਗੁਰਬਾਣੀ ਦੀ ਸੋਝੀ ਨਹੀਂ ਸੀ ਉਹਨਾਂ ਦਾ ਜਨਮ ਵੀ ਹੋ ਜਾਂਦਾ ਹੁੰਦਾ ਇਹ ਤਾਂ ਉਹਨਾਂ ਜੋ ਪੈਦਾ ਹੋਣ ਦੇ ਤਾਂ ਸਿੱਕੀ ਦੁਆਰਾ ਪ੍ਰਗਟ ਹੋਊਗੀ ਐਨਾ ਵੀ ਲੱਗਦਾ ਹੀ ਹੁੰਦਾ ਐਨਾ ਵੀ ਲੱਗਦਾ ਹੀ ਹੁੰਦਾ ਹੁਣ ਜੇ ਬੰਦੇ ਨੇ ਇਕੱਠਾ ਹੋਣਾ ਹੋਵੇ ਕਿਤੇ ਜਨ ਜਾਣਾ ਹੋਵੇ ਤਾਂ 4 ਘੰਟੇ ਤਾਂ ਲੱਗੇ ਜਾਂਦੇ ਨੇ ਇਕੱਠੇ ਹੋਣ ਨੂੰ 2-3 ਘੰਟੇ ਲੱਗੇ ਜਾਂਦੇ ਨੇ ਨਾ ਜਾਂ ਇਕੱਠੇ ਕੋ ਪ੍ਰੋਗਰਾਮ ਹੁੰਦਾ ਇਹਨਾਂ ਲਈ ਦੋ ਤਿੰਨ ਸਾਲ ਸੌ ਸਾਲ ਤਾਂ ਲੱਗਦੇ ਹੀ ਹੁੰਦੇ ਕਿਉਂ ਕੁਝ ਵਿੱਚ ਦੀ ਤਜਰਬੇ ਵੀ ਹੋ ਜਾਂਦੇ ਨੇ ਗਲਤ ਰਸਤੇ ਚੱਲ ਕੇ ਜੋ ਕੁਝ ਹੁਣ ਪਿੱਛੇ ਗਲਤੀਆਂ ਕੀਤੀਆਂ ਨੇ ਰਾਜ ਨੂੰ ਪਏ ਨੇ ਸਭ ਕੋ ਕਰਕੇ ਦੇਖਦੇ ਹਾਂ ਉਹਦਾ ਵੀ ਸਾਡੇ ਕੋਲ ਹੈ ਹੁਣ ਜਿਹੜੇ ਹੁਣ ਬੋਲਣ ਦੇ ਉਹਨੂੰ ਕਹਿੰਦੇ ਆ ਪਿੱਛੇ ਹੋਇਆ ਹੋਇਆ ਚੁੱਪ ਕਰ ਜਾਣਗੇ ਜੋ ਉਹਨਾਂ ਦਾ ਆਚਰਣ ਸੀ ਸਾਡੇ ਕੋਲੇ ਤੇ ਤੁਹਾਡਾ ਉਹ ਵੀ ਸਾਡੇ ਕੋਲ ਹੈ ਸਾਰੇ ਕਹਿੰਦੇ ਨੇ ਵੀ ਸਾਧਨਾਂ ਸੇ ਕੋਈ ਨਹੀਂ ਸਕਦਾ ਸਿਆਸਤਦਾਨ ਸਿੱਖੀ ਦਾ ਮੇਲੇ ਨਹੀਂ ਹੁਣ ਦੇ ਕਹਿੰਦੇ ਨੇ ਸਾਡੀ ਸਿੱਖੀ ਉਹ ਦਾਤ ਘਟੀ ਹੈ ਕਹਿੰਦੇ ਨੇ ਬੁਲਗਾ ਕੇ ਦਿਖਾਓ ਕੋਈ ਬੋਲ ਕੇ ਦਿਖਾਓ ਸਟੇਜ ਸਿੱਖੀ ਦਾ ਤਾਂ ਸਾਰੇ ਧਰਮਾਂ ਦਾ ਸਿਆਸਤ ਨਾਲ ਮੇਲ ਹੈ ਸਿੱਖੀ ਦਾ ਨਹੀਂ ਹੈ ਸਾਰੀਆਂ ਮਤਾਂ ਦਾ ਸਿਆਸਤ ਨਾਲ ਮੇਲ ਇਸਲਾਮ ਦਾ ਮੇਲ ਹੈ ਇਸਲਾਮ ਤਾਂ ਉਹਨਾਂ ਦੇ ਨਵੀਂ ਨਹੀਂ ਜਾ ਕੇ ਰਾਜ ਕਰਨ ਕਰਦਾ ਬੰਬੂ ਸਾਹਿਬ ਨੇ ਰਾਜ ਕਰਨ ਕਰਦਾ ਲੜਾਈ ਰਾਜ ਦੀ ਸੀ ਖੋਇਆ ਮੌਕਾ ਹੋ ਜਾਵੇ ਤੇ ਜੋ ਫਤਿਹ ਕਰਦੇ ਨੇ ਮੁਲਕ ਦਬਦੇ ਚਲੇ ਗਏ ਉਹਦਾ ਪੈਰਾਇਸ ਹੈ ਤੋਂ ਹੀ ਹਿੰਦੂਆਂ ਦੀ ਵੀ ਇੱਥੇ ਪੈਦਾ ਜਿਹੜੇ ਵੀ ਰਾਜ ਨਾਲ ਕ੍ਰਿਸ਼ਨ ਦੇ ਰਾਜ ਵਾਸਤੇ ਹੀ ਹੈ ਰਾਮਚੰਦਰ ਰਾਜ ਵਾਸਤੇ ਲੜਦਾ ਉਹੀ ਇਹ ਦੋ ਬੰਦੇ ਨੇ ਇਹਨਾਂ ਦੀ ਅਟੈਚਮੈਂਟ ਦੋਹਾਂ ਧਰਮਾਂ ਦੀ ਰਾਜ ਨਾਲ ਹੈ ਬਾਕੀ ਰਹਿ ਗਏ ਬੋਧੀ ਇਥੋਂ ਕੱਢ ਤੇ ਉਹਨਾਂ ਨੇ ਵੀ ਰਾਜ ਕਰਮ ਕਰ ਲੈ ਜਾਂਦੇ ਬੋਧੀ ਨੇ ਰਾਜ ਨਹੀਂ ਕਿਉਂ ਕੀਤਾ ਬੋਧੀ ਕਿੰਨੀ ਅਧੀ ਦੁਨੀਆ 'ਚ ਰਾਜ ਬਣਾਈ ਬੈਠੇ ਨੇ ਬੋਧੀ ਸਾਰੇ ਧਰਮ ਦੇ ਰਾਜ ਸਿੱਖੀ ਨੂੰ ਛੱਡ ਕੇ ਰਾਜ ਕਰੂ ਜੇ ਸਿੱਖ ਰਾਜ ਕਰਨਗੇ ਸਿੱਖੀ ਚਾਰ ਕੇ ਲੋ ਉਹਨਾਂ ਨੂੰ ਇਸ ਕਰਕੇ ਜਿੰਨੀਆਂ ਮਿਸਲਾਂ ਸੀ ਉਹਨਾਂ ਨੂੰ ਕਿਹਾ ਬਾਣਾ ਲਾ ਦਿਓ ਗੁਰੂ ਦਾ ਜਿਹੜਾ ਰਾਜ ਕਰਦਾ ਬਾਣਾ ਕਹਿੰਦਾ ਨਾਲ ਸਿੱਖੀ ਛੱਡ ਦਿਓ ਅੰਦਰੋਂ ਲੱਗਦੇ ਤੇ ਸਿੱਖਾਂ ਨੂੰ ਤੇ ਸਾਡਾ ਬਾਣਾ ਲਾ ਲਿਆ ਤਾਕਤ ਜ਼ਿਆਦਾ ਸੀ ਉਹਨਾਂ ਦੀ ਬਾਣਾ ਦਾ ਉਹਨਾਂ ਪੈ ਗਿਆ ਉਹਨਾਂ ਨੂੰ ਸੰਗਤ ਉਹਨਾਂ ਨਾਲ ਸੀ ਉਹਨਾਂ ਦੀ ਇੱਜ਼ਤ ਕਰਦੀ ਸੀ ਅੰਦਰੋਂ ਲੱਗਣਾ ਸ਼ੁਰੂ ਕਰ ਗਿਆ ਅੰਦਰੋਂ ਲੱਗਦੇ ਲੱਗਦੇ ਹੁਣ ਤੇ ਲੱਗਦੇ ਨੇ ਅਸਾਂ ਕਿ ਬੇਇੱਜ਼ਤੀ ਕੀਤੀ ਨਾ ਇਹਨਾਂ ਦੀ ਬਾਣਾ ਰਹਾ ਕੇ ਬੇਇੱਜ਼ਤੀ ਬਣ ਗਈ ਇੱਜ਼ਤ ਉਹ ਕਰਦੇ ਨਹੀਂ ਸੀ ਇਹਨਾਂ ਦੀ ਜਿਹਦੇ ਗੁਰੂ ਦਾ ਗੁਰੂ ਛੱਡਤਾ ਉਹਦੀ ਇੱਜ਼ਤ ਨਹੀਂ ਸੀ ਕਰਦੇ ਗੁਰੂ ਦਾ ਉਹ ਨਹੀਂ ਕਰਦੇ ਉਹ ਇੱਜ਼ਤ ਨਹੀਂ ਸੀ ਕਰਦੇ ਉਹ ਅੰਦਰੋਂ ਲੱਗਦੇ ਸੀ ਵੀ ਨਿੱਕੀ ਜਾਂ ਤਾਲੇ ਰਹੇ ਉਹ ਹੈ ਹੀ ਲਾਗਤ ਹੁੰਦਾ ਕਿ ਗੁਲਾਬ ਹੋਣ ਤੇ ਚਲੀ ਹੁੰਦੀ ਉਹ ਕਹਿੰਦੇ ਇਹਨਾਂ ਦੇ ਅਸੀਂ ਡੁਪਲੀਕੇਟ ਬਣਾ ਲੈਂਦੇ ਜਿਵੇਂ ਦਾ ਡੁਪਲੀਕੇਟ ਬਣਾ ਕੇ ਇਹਨਾਂ ਦਾ ਨੋਏ ਵਟਾ ਦਿੰਦੇ ਉਹ ਇਧਰ ਨੂੰ ਪਹਿਲੇ ਬੁੱਧ ਭ੍ਰਿਸ਼ਟ ਹੋ ਗਈ ਆਪੇ ਵਰਗੇ ਚੂੜਾ ਵੇ ਖਤਮ ਹੋ ਗਿਆ ਸੱਚ ਨੂੰ ਖਤਮ ਕਰਦਾ ਕਰਦਾ ਝੂਠਾ ਵੀ ਖਤਮ ਹੋ ਗਿਆ ਗੁਰੂ ਦਾ ਬਾਣਾ ਗੁਰੂ ਦੀ ਬਾਣੀ ਨੂੰ ਮਟਾਉਂਦੇ ਬਣਾਉਂਦੇ ਆਪੇ ਮਰ ਗਏ ਬਾਣੀ ਦੇ ਅਰਥ ਬਦਲੇ ਰਾਜ ਬਨਾਨੀ ਧਰਮ ਚੱਲਿਆ ਕੀਤੇ ਆਗਰ ਖਤਮ ਹੋ ਕੁਛ ਨਹੀਂ ਕਰਨ ਨੂੰ ਲੱਗੋਇਆ